जी E. Hare ਲਾਖ ਹਿਕਮਤੀ ਜਾਣੀਏ ਆ ਗਏ ਦਿਲ ਨਹੀਂ ਮਾਨੀਏ ਲਾਖ ਹਿਕਮਤੀ ਜਾਣੀਏ ਆ ਗਏ ਦਿਲ ਨਹੀਂ ਮਾਨੀਏ ਲਾਖ ਜਾਣੀਏ ਆਹ ਬੁੱਧ ਕਰਮ ਕਮਾਵਨੇ ਗ੍ਰਹਿ ਪਾਲੂ ਨੀਰ ਬਹਾਵਨੇ ਆਹ ਬੁੱਧ ਕਰਮ ਕਮਾਵਨੇ ਗ੍ਰਹਿ ਪਾਲੂ ਨੀਰ ਬਹਾਵਨੇ ਆਹ ਬੁੱਧ ਕਰਮ you. ਸਾਧੂ ਸੰਗ ਮਿਲੇ ਨਾਨਕ ਸੰਗ ਮਿਲੇ ਪ੍ਰਭ ਕੀ ਰੱਬ ਕਿਰਪਾਲ ਕਿਰਪਾ ਕਰੇ ਨਾਨਕ ਸਾਧੂ ਸੰਗ ਮਿਲੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਨਕ ਸਾਧੂ ਸੰਗ ਮਿਲੇ ਰੱਬ ਕਿਰਪਾਲ ਕਿਰਪਾ ਕਰੇ ਨਾਨਕ ਸਾਧੂ सन्मान सम्मान जो गुरु सत्संग जनों इतनी सेवा प्रवान करनी जिन्होंने आप याद करने वास्त बैठे हाँ संत बाबा तारा सिंह जी मिठा टवाणा हुशियारपुर वाले मेरे नाल उन्होंने बहुत प्यार करते सन मैनू ਬੜੀਆਂ ਅਸੀਸਾਂ ਉਹਨਾਂ ਨੇ ਦਿੱਤੀਆਂ ਉਹ ਇੱਕ ਐਸੀ ਰੂਹ ਸੀ ਜਿਸ ਨੂੰ ਆਪਾਂ ਆਖ ਸਕਦੇ ਹਾਂ ਉਹ ਇਸ ਤੁਕ ਦੇ ਤਾਰਨੇ ਸਨ ਜਿਨ ਪਟ ਅੰਦਰ ਬਾਹਰ ਗੁਦੜਤੇ ਭਲੇ ਸੰਸਾਰ ਬਹੁਤ ਭਲੇ ਸਨ ਨਾ ਕਿਸੇ ਨਾਲ ਈਰਖਾ ਨਾ ਦਵੇਸ਼ ਨਾ ਨਿੰਦਾ ਨਾ ਚੁਗਲੀ ਕਿਸੇ ਦੀ ਨਿੰਦਾ ਨਾ ਸੁਣਦੇ ਸਨ ਨਾ ਕਰਦੇ ਸਨ ਹਰ ਇੱਕ ਨੂੰ ਸਤਿਕਾਰ ਦਿੰਦੇ ਸਨ ਚਾਹੇ ਕੋਈ ਜਾਣਦਾ ਸੀ ਕੋਈ ਨਹੀਂ ਜਾਣਦਾ ਸੀ ਵੱਡਾ ਆਇਆ ਤਾਂ ਛੋਟਾ ਆਇਆ ਤਾਂ ਕਿਸੇ ਨੂੰ ਨਹੀਂ ਪੁੱਛਦੇ ਸਨ ਤੂੰ ਕਿਸ ਜ਼ਾਤ ਦਾ ਕਿਸ ਪਾਤ ਦਾ ਤੁਸੀਂ ਸਾਰੇ ਉਹਨਾਂ ਨੂੰ ਬਹੁਤ ਨੇੜੇ ਹੋ ਕੇ ਜਾਣਦੇ ਹੋਵੋਗੇ ਮੈਂ ਉਹਨਾਂ ਦੀ ਅਸੀਸ ਲੈਣ ਵਾਸਤੇ ਆਇਆ ਹਾਂ ਧੰਨਵਾਦ ਹੈ ਸੰਤ ਬਾਬਾ ਪ੍ਰਤਪਾਲ ਸਿੰਘ ਜੀ ਸੰਤ ਅਜੀਤ ਸਿੰਘ ਜੀ ਸੰਤ ਬਹਾਦਰ ਸਿੰਘ ਜੀ ਸੰਤ ਪਿਆਰਾ ਸਿੰਘ ਜੀ ਜੋ ਦਾਸਰਿਆਂ ਨਾਲ ਬੜਾ ਪਿਆਰ ਕਰਦੇ ਹਨ ਮਹੰਤ ਤੀਰਥ ਸਿੰਘ ਜੀ ਜਿਹੜੇ ਸਿਮਰਨ ਵਿੱਚ ਵੀ ਨਿਪੁੰਨ ਹਨ ਸਮਾਜ ਸੇਵਾ ਵਿੱਚ ਵੀ ਉਹ ਸਭ ਤੋਂ ਅੱਗੇ ਹਨ ਜੋ ਇੱਕ ਸੰਤ ਦਾ ਫਰਜ਼ ਹੈ ਉਹ ਉਸ ਨੂੰ ਨਿਭਾ ਰਹੇ ਹਨ ਜਿਸ ਇਲਾਕੇ ਵਿੱਚ ਰਹਿੰਦੇ ਹਨ ਉਹ ਬੜਾ ਇਲਾਕਾ ਪਛੜਿਆ ਹੋਇਆ ਹੈ ਔਰ ਕਿਸੇ ਪਛੜੇਪਨ ਨੂੰ ਦੂਰ ਕਰਨ ਵਾਸਤੇ ਸਭ ਤੋਂ ਜ਼ਰੂਰੀ ਹੈ ਉਸ ਨੂੰ ਵਿਦਿਆ ਦਿੱਤੀ ਜਾਵੇ ਇਹਨਾਂ ਨੇ ਜੋ ਉੱਥੇ ਵਿਦਿਆ ਦਾ ਦਾਨ ਸ਼ੁਰੂ ਕੀਤਾ ਹੈ ਖਾਸ ਕਰਕੇ ਲੜਕੀਆਂ ਵਾਸਤੇ ਉਸ ਪਛੜੇ ਹੋਏ ਇਲਾਕੇ ਦੇ ਵਿੱਚ ਲੜਕੀਆਂ ਨੂੰ ਜੋ ਵਿਦਿਆ ਦਾ ਦਾਨ ਦੇ ਰਹੇ ਹਨ ਮੇਰੀ ਅਰਦਾਸ ਹੈ ਸਾਹਿਬ ਦੇ ਚਰਨਾਂ ਦੇ ਵਿੱਚ ਹੰਸ ਸਾਹਿਬ ਨੂੰ ਹੋਰ ਸਮਰੱਥਾ ਬਖਸ਼ਣ ਉਹਨਾਂ ਦੀ ਦੇਹ ਰੋਗਤਾ ਨੂੰ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਤਾਂ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਰੱਖਣ ਸਮਾਜ ਦੀ ਸੇਵਾ ਕਰਦੇ ਰਹਿਣ ਲੋਕਾਂ ਨੂੰ ਸਿਮਰਨ ਨਾਲ ਜੋੜਦੇ ਰਹਿਣ ਇਹੀ ਕਰਮ ਹੈ ਸਿੱਖ ਦਾ ਆਪ ਜਪੇ ਅਵਰਾ ਨਾਮ ਜਪਾਵੇ ਪੁਲਚਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ